ਪੌੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਹਾਂ ਸਾਈ ਕਾਰ ਕਰਾਏ ਸੀ ਇਹ ਜਿਹੜੀ ਕਾਰ ਹੈ ਆਦਮੀ ਦੇ ਕਰਨ ਦੇ ਬਸ ਦੀ ਗੱਲ ਨਹੀਂ ਹੈ ਆਦਮੀ ਆਪਣੇ ਲੈਵਲ ਤੇ ਕਾਰ ਕਰ ਲੂਗਾ ਇਹ ਘਾਲਣਾ ਹੈ ਇਹਨੂੰ ਘਾਲਣਾ ਕਹਿੰਦੇ ਘਾਲ ਕਮਾਈ ਇਸ ਨੂੰ ਕਹਿੰਦੇ ਕਹੇ ਮੁਸ਼ਕਤ ਜਿਹਦੇ ਨਾਮ ਤੇ ਆਇਆ ਗ੍ਰਹਿ ਮੁਸ਼ਕਤ ਜਿੱਤੇ ਘਾਲਣਾ ਲੱਗਦਾ ਹੁਣਾ ਉਹ ਨਾਮ ਦੀ ਕਮਾਈ ਨੂੰ ਸ਼ਬਦ ਵਿਚਾਰ ਨੂੰ ਘਾਲ ਦਿੱਤੇ ਲੱਗਦਾ ਔਰ ਉਦਮ ਹੋਊਗਾ ਉਦਮ ਜਿਹੜੇ ਦੂਈ ਆ ਉਹ ਤੇ ਜਤਨ ਆਊਗਾ ਦੂਈ ਆ ਨਾ ਕਰਮ ਧਰਮ ਪਾਖੰਡ ਉੱਥੇ ਜਤਨ ਹੋਊਗਾ ਜਤਨ ਦੇ ਨਾਲ ਕੁਝ ਨਹੀਂ ਬਣਦਾ ਘਾਲ ਕਮਾਈ ਦੇ ਨਾਲ ਕੁਝ ਬਣਦਾ ਘਾਲ ਕਮਾਈ ਕੱਲਾ ਨਹੀਂ ਕਰ ਸਕਦਾ ਉਦਮ ਕਰੋ ਕਰਾਓ ਕਰਾਵੋ ਠਾਕੁਰ ਠਾਕੁਰ ਨਾਲ ਹੈ ਉਦਮ ਦੇ ਕੱਲਾ ਨਹੀਂ ਕਰ ਸਕਦਾ ਉਦਮ ਇਸ ਕਰਕੇ ਘਾਲ ਕੋਈ ਕੱਲਾ ਨਹੀਂ ਕਰ ਸਕਦਾ ਸ਼ਬਦ ਵਿਚਾਰ ਗੱਲਾਂ ਕਰੇ ਨਹੀਂ ਸਕਦਾ ਬੱਲੇ ਦੇ ਵਸਤੀ ਗੱਲ ਨਹੀਂ ਸਲਾਹਕਾਰ ਦੇ ਦੋ ਆਦਮੀ ਚਾਹੀਦੇ ਨੇ ਨਾ ਸੋਚਣ ਨੂੰ ਗੱਲਾਂ ਚਾਹੀਦਾ ਸਲਾਹਕਾਰ ਨੂੰ ਦੋ ਚਾਹੀਦੇ ਦੋ ਚਾਹੀਦਾ ਸਾਧਰ ਚਾਹੀਦਾ ਨਾ ਸਾਹਿਬ ਹੋਏ ਦਿਆਲ ਕਿਰਪਾ ਕਰੇ ਜੇ ਸਾਹਿਬ ਦਿਆਲ ਹੋ ਜਵੇ ਪਰਮੇਸ਼ਰ ਦੀ ਨਿਗਾਹ ਸਵੱਲੀ ਹੋਵੇ ਸਿੱਧੀ ਹੋਵੇ ਤਾਂ ਇਧਰ ਨੂੰ ਲੱਗਦਾ ਹੈ ਨਹੀਂ ਤਾਂ ਹਾਲਾਤ ਇਧਰ ਨੂੰ ਲੱਗਣੇ ਨਹੀਂ ਦਿੰਦੇ ਕੋਤਾ ਪਹਿਲਾਂ ਇਹਦੀ ਇੱਛਾ ਹੀ ਨਹੀਂ ਪਹਿਲਾਂ ਤਾਂ ਇੱਛਾ ਹੀ ਹੈ ਜੀ ਸੰਸਾਰ ਦੀ ਜੇ ਜਿਹੜਾ ਸੰਸਾਰੀ ਲੋਕ ਹੋ ਗਏ ਆਪਾਂ ਸਾਰੇ ਹੋ ਜਾਈਏ ਸੰਸਾਰ ਜਿਹੜੇ ਜਪਦੇ ਨੇ ਸੰਸਾਰੀ ਹੋਤੇ ਨੇ ਸੰਸਾਰ ਵਰਗੇ ਹੋ ਜਾਂਦੇ ਨੇ ਬਹੁਤ ਰੇਅਰ ਕੇਸਸ ਨੇ ਜਿਨ੍ਹਾਂ ਤੇ ਸੰਸਾਰ ਦਾ ਅਸਰ ਨਹੀਂ ਪੈਂਦਾ ਪਾਣਾ ਸੰਸਾਰ ਕੇ ਪੈਦਾ ਹੁੰਦੇ ਉਹ ਫਿਰ ਨਾਨਕ ਵਰਗੇ ਹੁੰਦੇ ਨੇ ਜਿਨ੍ਹਾਂ ਤੇ ਪੈਦਾ ਹੀ ਨਹੀਂ ਅਸਰ ਧਾਰਮਿਕ ਆਦਮੀ ਬਹੁਤ ਹੁੰਦੇ ਨੇ ਜਿਨ੍ਹਾਂ ਤੇ ਅਸਰ ਨਹੀਂ ਪੈਂਦਾ ਉਹ ਸੰਤ ਬਣ ਜਾਂਦੇ ਨੇ ਬਚਪਨ ਤੋਂ ਬਣ ਜਾਂਦੇ ਨੇ ਪਰ ਜੇ ਗਾਹਾਂ ਸੌਦਾ ਨਾ ਮਿਲੇ ਤਾਂ ਫਿਰ ਕੀ ਗੱਲ ਹੋ ਕਬੀਰ ਵੀ ਬਣ ਗਿਆ ਸੀ ਰਾਜ ਮਿਲਿਆ ਵਸਮ ਨਹੀਂ ਸੀ ਰੁੱਤ ਨਹੀਂ ਸੀ ਨਾਮ ਦਾ ਪ੍ਰਚਾਰ ਨਹੀਂ ਸੀ ਖਿਆਲ ਨਹੀਂ ਸੀ ਪਖੰਡਵਾਸ ਸੀ ਉਹ ਉਹਦੇ ਨਾਲ ਉਹਦੀ ਤਸੱਲੀ ਨਹੀਂ ਹੋਈ ਗੁਰੂ ਅਮਰਦਾਸ ਦੀ ਵੀ ਤਸੱਲੀ ਨਹੀਂ ਹੋਈ ਸਾਹਿਬ ਹੋਰ ਦਿਆਲ ਕਿਰਪਾ ਕਰੇ ਤਾਂ ਸਾਰੇ ਕਾਰ ਕਰਾਂਗੇ ਤਾਂ ਇਹ ਕਾਰ ਜਿਹੜੀ ਹੈਗੀ ਹੈ ਕੀਤੀ ਜਾ ਸਕਦੀ ਹੈ ਨਾਮ ਦੀ ਕਮਾਈ ਤਾਂ ਕੀਤੀ ਜਾ ਸਕਦੀ ਹੈ ਜਿਹੜਾ ਜਾਪਾ ਲਾਉਂਦਾ ਜਾਪੋ ਜਪ ਕੀਤਾ ਹੈ ਤਾਂ ਜਾ ਸਕਦਾ ਜੇ ਸਾਰੇ ਹੋਏ ਦਿਆਲ ਕਿਰਪਾ ਕਰੇ ਜਪ ਜਿਹੜਾ ਸੰਸਾਰੀ ਹੈ ਇਹ ਜਪ ਨਹੀਂ ਹੈ ਆਪਣਾ ਅਜਪਾ ਜਾਪ ਹੈ ਸਾਡਾ ਉਦਾਂ ਹੀ ਖਤਮ ਕਰਤਾ ਦਾ ਸੰਪਾ ਹੈ ਅਜਪਾ ਜਾਪ ਕਹਿੰਦੇ ਅਜਪਾ ਜਾਪ ਆਲ ਵਿੱਚ ਵੀ ਹੈ ਦਸਮ ਦੇ ਵਿੱਚ ਤਾਂ ਕਈ ਵਾਰ ਹੈ ਅਜਪਾ ਜਾਪ ਉਹ ਜਾਪ ਜਿਹੜਾ ਜਪਿਆ ਨਹੀਂ ਜਾਂਦਾ ਹੈ ਜਾਪ ਹੈ ਨਾਮ ਤੋਂ ਬਿਰਾਉਣਾ ਨੇ ਕਿਹਾ ਜਾਤ ਤੇ ਜੋਤ ਜਪਿਆ ਦਿਨ ਨਿਸਬਸ ਜੋਤ ਜਪੇ ਪਰਮੇਸ਼ਰ ਜੋਤ ਰੂਪ ਵਿੱਚ ਜਪੂ ਐਸਾ ਸ਼ਬਦ ਵਰਤਤਾ ਜਿਹਨੂੰ ਤੁਸੀਂ ਮਾਲਾ ਨਾ ਜਪੇ ਨਹੀਂ ਜਾਗਤ ਜੋਤ ਜਪੈ ਇਸ ਬਸਰ ਸੁੱਤੀ ਪਈ ਤੇ ਜੋਤ ਹੈ ਸੁਪਨਾ ਦੇਖ ਰਹੀ ਹੈ ਕਿ ਜਾਗਤ ਜੋਤ ਹੈ ਸਤਪੁਰ ਜਾਗਤਾ ਹੈ ਦੇਵ ਉਹਨੂੰ ਜਾਣਨ ਦੀ ਲੋੜ ਹੈ ਤੇਰੇ ਅੰਤਰ ਆਤਮਾ ਕੀ ਹੈ ਅੰਦਰ ਦੀ ਆਵਾਜ਼ ਕੀ ਹੈ ਉਹਦੇ ਨਾਲ ਜੁੜਿਆ ਰਹੇ ਜਪਾ ਦੇ ਸੁਬਾਸੁਰ ਇੱਕ ਬਿਨਾ ਮਨ ਨਾ ਕਰਾਂ ਇੱਕ ਦੇ ਬਿਨਾ ਦੂਜੀ ਜਗ੍ਹਾ ਮਨ ਜਾਵੇ ਹੀ ਨਾ ਅਨੇਕਤਾ ਵੱਲ ਜਾਵੇ ਹੀ ਨਾ ਮਾਇਆ ਵੱਲ ਜਾਵੇ ਹੀ ਨਾ ਸੱਚ ਨੂੰ ਛੱਡ ਕੇ ਝੂਠ ਵੱਲ ਜਾ ਝੂਠ ਬਹੁਤ ਪ੍ਰਕਾਰ ਦਾ ਮਾਇਆ ਬਹੁਤ ਰੱਖੀ ਹੈ ਸੱਚ ਇੱਕ ਇੱਕ ਜਦ ਲਫ਼ਜ਼ ਆਉਂਦਾ ਦਾ ਮਤਲਬ ਸੱਚ ਜਦ ਇੱਕ ਲਫ਼ਜ਼ ਆਉਂਦਾ ਉਹਦਾ ਅਰਥ ਹੈ ਸੱਚ ਉਹਦਾ ਅਰਥ ਹੈ ਜੋਤ ਹੈ ਕਿ ਜੋਤ ਸਾਰਿਆਂ ਚ ਕੋਈ ਇਸ ਦੇ ਚਾਨਣ ਸਭ ਜੇ ਤਾਂ ਅਸੀਂ ਇੱਕ ਦਾ ਅਰਥ ਜੋਤ ਔਰ ਇੱਕ ਸੱਚ ਕਰਦੇ ਰਹਾਂਗੇ ਫਿਰ ਤਾਂ ਗੱਲ ਵੱਡ ਜੂਗੀ ਨਹੀਂ ਹੋ ਜਾਵੇ ਤਾਂ ਹੀ ਵਿਦਵਾਨ ਹੋ ਜਾਵੇ ਇੱਕ ਬਿਨਾ ਮਨ ਨਾਇਤ ਨਾਮ ਪੂਰਨ ਪ੍ਰੀਤ ਪ੍ਰਤੀਤ ਸਜਾ ਪ੍ਰਤੀਤ ਪੂਰੀ ਹੋਵੇ ਭਰੋਸਾ ਪੂਰਾ ਹੋਵੇ ਪ੍ਰੀਤ ਵੀ ਪੂਰੀ ਹੋਵੇ ਪ੍ਰਤੀਤ ਵੀ ਪੂਰੀ ਹੋਵੇ ਪ੍ਰਤੀਤ ਦੇ ਲਈ ਭਰੋਸਾ ਹੀ ਨਹੀਂ ਹੈ ਪ੍ਰੀਤ ਦਾ ਨਹੀਂ ਸ਼ਰਧਾ ਦੀ ਭਗਤੀ ਬਿਲਕੁਲ ਵੀ ਨਹੀਂ ਹੈ ਗੁਰਬਾਣੀ ਦੀ ਸ਼ਰਧਾ ਵਾਸਤੇ ਕੋਈ ਸਾਡੀ ਭਰੋਸੇ ਵਾਸਤੇ ਸਥਾਨ ਮੁਸਲਮਾਨਾਂ ਨੇ ਵੀ ਸ਼ਰਧਾ ਨਹੀਂ ਰੱਖੀ ਹੋਈ ਉਹਨਾਂ ਨੂੰ ਤਾਂ ਕਾਣਾ ਕਿਹਾ ਮੁਸਲਮਾਨ ਹਿੰਦੂ ਨੂੰ ਚੰਗਾ ਤਾਂ ਕਿਹਾ ਉਹ ਭਰੋਸੇ ਦੀ ਗੱਲ ਕਰਦਾ ਸ਼ਰਧਾ ਨਹੀਂ ਹੈ ਮੁਸਲਮਾਨ ਬਿਲਕੁਲ ਵੀ ਸ਼ਰਧਾ ਹੁੰਦੀ ਉਹਦੇ ਆਪਣੇ ਨਵਜਾਤ ਤੇ ਹੁੰਦੀ ਉਹਦੀ ਫੋਟੋ ਨਹੀਂ ਰੱਖਦੇ ਸ਼ਰਧਾ ਹੁੰਦੀ ਹੈ ਬਲਾ ਆਦਮੀ ਤੇ ਹੁੰਦੀ ਉਹ ਆਦਮੀ ਦੀ ਫੋਟੋ ਰੱਖਦੇ ਹੀ ਨਹੀਂ ਜਿਹੜੇ ਫੋਟੋ ਮੂਰਤੀਆਂ ਰੱਖਦੇ ਉਹ ਸ਼ਰਧਾਵਾਨ ਨੇ ਭਰੋਸੇ ਵਾਲੇ ਖੜੇ ਨਹੀਂ ਭਰੋਸਾ ਹੁੰਦਾ ਆਪਣੇ ਆਪ ਤੇ ਉਹਨਾਂ ਨੂੰ ਆਪਣੇ ਆਪ ਤੇ ਭਰੋਸਾ ਨਹੀਂ ਵੀ ਸਾਡਾ ਤਾਂ ਕੋਈ ਬਾਹ ਫੜ ਕੇ ਲਗਾਉ ਉੱਪਰ ਆਪਣੇ ਆਪ ਤੇ ਭਰੋਸਾ ਨਹੀਂ ਸ਼ਰਧਾਵਾਨ ਉਹਨਾਂ ਜਿਹਨੂੰ ਆਪਣੇ ਆਪ ਤੇ ਭਰੋਸਾ ਨਹੀਂ ਕਿਸੇ ਬੰਦੇ ਤੇ ਭਰੋਸਾ ਕਿਸੇ ਬੰਦੇ ਤੇ ਭਰੋਸਾ ਕਰਨ ਵਾਲਾ ਗੁਰਬਾਣੀ ਉਹਨੂੰ ਸਿੱਖ ਨਹੀਂ ਬੋਲਦੇ ਕਹਿੰਦਾ ਮਾਰਸ ਕੀ ਸ਼ੇਖ ਵਰਤੀ ਸਮਝਾਉਣ ਜੇ ਆਦਮੀ ਤੇ ਭਰੋਸਾ ਕਰਦਾ ਤਾਂ ਜੰਮਣ ਵਾਲਾ ਤੇ ਰਹੂ ਜੈਸਾ ਸੇਵੇ ਤੈਸਾ ਹੋਵੇ ਗਾਣਾ ਜਨ ਫਿਰ ਆਦਮੀ ਦਾ ਬਣਦੀ ਹੋਰ ਕੀ ਹੋਊ ਇਹ ਤੋਂ ਬਾਹਰ ਨਹੀਂ ਜਿਹੜਾ ਨਿਰਾਕਾਰ ਦੀ ਨਿਰਾਕਾਰ ਨਾਲ ਜੁੜੋ ਨਿਰਾਕਾਰ ਹੋ ਜੈਸਾ ਸੇਵੇ ਤੈਸਾ ਆਪ ਹੀ ਨਿਰਾਕਾਰ ਹੈ ਆਪਣੇ ਆਪ ਤੇ ਭਰੋਸਾ ਕਰੇ ਕਿ ਨਹੀਂ ਨਿਰਾਕਾਰ ਹਾਂ ਗੱਲ ਇਹ ਹੈ ਇਹਨੂੰ ਯਕੀਨ ਨਹੀਂ ਵੀ ਮੈਂ ਹਾਂ ਨਿਰਾਕਾਰ ਜਦ ਯਕੀਨ ਹੋਇਆ ਰਬਦਾਸ ਨੂੰ ਫਿਰ ਉਹ ਕਹਿੰਦਾ ਤੋਹੇ ਮੋਹੇ ਮੋਹੇ ਤੋਹੇ ਅੰਤਰ ਕੈਸੇ ਕੈਸਾ ਕਹਿੰਦਾ ਤੇਰੇ আর ਮੇਰੇ ਚ ਫਰਕ ਹੈ ਵੀ ਕੀ ਮੈਂ ਤਾਂ ਵੀ ਭਲੇਖੇ ਰਿਹਾ ਵੀ ਪਤਾ ਨਹੀਂ ਰੱਬ ਕੀ ਹੁੰਦਾ ਇਹ ਹੀ ਤਾਂ ਭਲੇਖਾ ਸੀ ਇਹ ਤਾਂ ਭਰਮ ਸੀ ਵੀ ਕੀ ਹੁੰਦਾ ਤੋਏ ਮੋਏ ਮੋਏ ਤੋਏ ਅੰਦਰ ਕੈਸਾ ਕਨਕ ਕਟਕ ਜਲਤਰਾ ਮੇ ਜੈਸਾ ਸਿਰਫ ਇਤਨਾ ਹੀ ਗੱਲ ਹੈ ਕਿ ਮੈਂ ਕੰਗਣਾ ਸੋਨੇ ਦਾ ਕੜਾ ਤੂੰ ਸੋਨੇ ਕੀ ਫਰਕ ਹੈ ਵੀ ਸੋਨੇ ਦੇ ਕੜਿਆ ਸੋਨੇ ਫਰਕ ਹੈ ਕੋਈ ਉਹ ਵੀ ਸੋਨਾ ਔਰ ਕੜਾ ਕਿਉਂ ਕਿਹਾ ਕੜੇ ਜੋ ਬਹੁਤ ਕੜਾ ਬਿਨਾ ਫੋੜ ਤੇ ਬਣ ਜਾਂਦਾ ਕੜੇ 'ਚ ਟਾਂਕੇ ਦੀ ਲੋੜ ਨਹੀਂ ਜੇ ਕੜਾ ਬਣਾਉਣਾ ਟਾਂਕੇ ਦੀ ਲੋੜ ਨਹੀਂ ਹੈ ਗੜੀ ਲੈ ਲਓ ਥੋੜਾ ਜਿਹਾ ਕੁੱਟ ਲਓ ਵਿੱਚ ਗਲੀ ਕੱਢ ਲਓ ਗਲੀ ਕੱਢ ਕੇ ਉਹਨੂੰ ਰਿੰਗ ਬਣਾ ਲਓ ਬਿਨਾ ਟਾਂਕੇ ਤੇ ਕੜਾ ਬਣ ਸਕਦਾ ਤੇ ਸਰਾਗ ਕਰਨਾ ਕੁੱਟ ਕੇ ਰਿੰਗ ਬਣਾ ਲਓ ਤਾਂ ਕਣ ਕੇ ਜਲ ਤਰੰਗ ਤਰੰਗ ਔਰ ਪਾਣੀ ਦੇ ਵਿੱਚ ਕੀ ਫਰਕ ਹੈ ਪਾਣੀ ਉਹ ਨਾ ਤਰੰਗ ਆਹੀ ਫਰਕ ਹੈ ਤਾਂ ਕੁਝ ਵੀ ਫਰਕ ਨਹੀਂ ਫਰਕ ਹੈ ਵੀ ਫਰਕ ਹੈ ਵੀ ਨਹੀਂ ਇਸ ਕਰਕੇ ਕਬੀਰ ਕੀ ਕਹਿੰਦਾ ਸੋਈ ਮੁੜ ਕੇ ਤੂੰ ਪਿਆ ਜਾ ਕੋ ਕਹਤਾ ਔਰ ਜਿਹਨੂੰ ਭਗਵਾਨ ਹੋ ਜਿਹਦੀ ਪੂਜਾ ਕਰਦਾ ਸੀ ਕਿਸੇ ਦੀ ਭਗਵਾਨ ਦੀ ਉਹ ਤਾਂ ਤੂੰ ਆਪੇ ਸੀ ਆਤਮ ਚਿੰਤਨ ਦੀ ਗੱਲ ਕਰਦੀ ਹੈ ਬਾਣੀ ਆਤਮ ਨੂੰ ਖੋਜਣਾ ਕੋ ਨਾਨਕ ਬਿਨ ਆਪਾ ਚੀਨਾ ਬਿਟੇ ਨਾ ਭਰਮ ਕੀ ਭਾਈ ਆਤਮ ਗਿਆਨ ਹੈ ਕਿਸੇ ਪਰਮੇਸ਼ਰ ਦਾ ਗਿਆਨ ਨਹੀਂ ਹੈ ਗੁਰਬਾਣੀ ਆਤਮ ਗਿਆਨ ਆਤਮ ਗਿਆਨ ਔਰ ਆਤਮ ਹੀ ਨਿਰਭਰ ਹੋਣਾ ਕਿਸੇ ਆਦਮੀ ਦੇ ਦੇਖਦੀ ਨਹੀਂ ਰੱਖਣੀ ਆਪਣੇ ਹੱਥੀ ਆਪਣਾ ਆਪੇ ਹੀ ਕਾਜ਼ੂ ਆਤਮ ਨਿਰਭਰ ਇਹ ਭਰੋਸੇ ਨਾਲ ਹੋਊਗੀ ਜੇ ਭਰੋਸਾ ਤਾਂ ਆਤਮ ਨਿਰਭਰ ਹੋ ਜੂ ਜੇ ਭਰੋਸਾ ਹੀ ਨਹੀਂ ਆਤਮ ਨਿਰਭਰ ਹੋ ਹੀ ਨਹੀਂ ਸਕਦਾ ਇਹਨੂੰ ਪੈਰ ਵੀ ਨਹੀਂ ਪੜ ਸਕਦਾ ਇਸ ਕਰਕੇ ਗੁਰਬਾਣੀ ਚ ਸਿੱਖ ਮਾਤੇ ਚ ਭਰੋਸੇ ਨੂੰ ਜਗ੍ਹਾ ਸ਼ਰਧਾ ਨੂੰ ਕੋਈ ਜਗ੍ਹਾ ਨਹੀਂ ਮੁਸਲਮਾਨਾਂ ਨੇ ਸ਼ਰਧਾ ਵਾਸਤੇ ਕੋਈ ਜਗ੍ਹਾ ਹੀ ਨਹੀਂ ਹੈ ਯਕੀਨ ਉਹਨਾਂ ਸਾਡੇ ਸ਼ਰਧਾ ਵਾਸਤੇ ਸ਼ਰਧਾ ਤਾਂ ਕਿਸੇ ਆਦਮੀ ਤੇ ਹੁੰਦੀ ਹੈ ਸ਼ਰਧਾ ਕਿਸੇ ਬੰਦੇ ਤੇ ਕਦੀ ਨਹੀਂ ਹੁੰਦੀ ਹੈ ਸ਼ਰਧਾ ਦਾ ਅਰਥ ਕੀ ਹੈ ਗੁਰਬਾਣੀ ਵਿੱਚ ਸ਼ਰਧਾ ਇੱਕ ਦੋ ਜਗ੍ਹਾ ਆਈ ਹੈ ਸ਼ਰਧਾ ਦਾ ਅਰਥ ਹੈ ਭੁੱਖ ਸ਼ਰਧਾ ਦਾ ਅਰਥ ਹੈ ਭੁੱਖ ਆਪਣੀ ਸ਼ਰਧਾ ਆਪੇ ਤੂੰ ਆਪਣੇ ਪੋਖਾ ਆਪੇ ਲਾਏ ਸੱਚ ਨਾਮ ਕੀ ਲੱਗਾ ਜੇ ਸੱਚ ਦੀ ਜਾਣਕਾਰੀ ਪ੍ਰਾਪਤ ਕਰੂ ਤਾਂ ਸੱਚ ਦੀ ਭੁੱਖ ਲੱਗੂ ਜਿੰਨਾ ਚਿਰ ਅਸੀਂ ਸਮਝਦੇ ਆ ਵੀ ਅਸੀਂ ਸਰੀਰ ਆ ਮਾਇਆ ਮਾਇਆ ਦੀ ਉਹ ਭੁੱਖ ਹੈ ਸਾਨੂੰ ਪਦਾਰਥਾਂ ਦੀ ਭੁੱਖ ਹੜਦੀ ਜਦ ਸਰੀਰ ਆਟਾ ਮੈਂ ਆਟਾ ਫਿਰ ਮੇਰੀ ਭੁੱਖ ਕੀ ਹੈ ਉਹ ਤੇ ਬਾਅਦ ਭੁੱਖ ਜਾਗੂਗੀ ਜਦ ਮੈਨੂੰ ਆਪਣਾ ਪਤਾ ਲੱਗੂ ਅਸਲ ਦੇ ਵਿੱਚ ਚਿੰਤਾ ਆਦਮੀ ਰੁਕੀ ਹੈ ਜਿੰਨਾ ਮਰਜ਼ੀ ਪਦਾਰਥ ਇਕੱਠੇ ਕਰ ਲਵੇ ਚਿੰਤਾ ਫੇਰ ਵੱਧਦੀ ਹੈ ਘਟਦੀ ਕਿਉਂ ਨਹੀਂ ਉਹ ਕਾਰਨ ਇਹ ਹੈ ਇਹਨੂੰ ਆਪਣੀ ਭੁੱਖ ਹੈ ਜਿਹੜੀ ਉਹਦੇ ਵਾਸਤੇ ਇਲਾਜ ਨਹੀਂ ਦੇ ਕੋਈ ਕੀਤਾ ਭੁੱਖ ਤਾਂ ਇਹਦੀ ਅੰਦਰ ਹੈ ਇਹਦੀ ਭੁੱਖ ਦਾ ਕੋਈ ਇਲਾਜ ਹੋਇਆ ਹੀ ਨਹੀਂ ਇਹ ਭੁੱਖੇ ਦਾ ਭੁੱਖ ਹੈ ਪਦਾਰਥ ਕਿਉਂ ਦਿੱਤੇ ਉਹ ਪੈਰੇ ਬਾਹਰ ਪਦਾਰਥਾਂ ਦੀ ਭੁੱਖ ਮਨ ਦੀ ਭੁੱਖ ਨਹੀਂ ਹੈ ਪਦਾਰਥਾਂ ਦੀ ਭੁੱਖ ਆਤਮਾ ਦੀ ਭੁੱਖ ਨਹੀਂ ਹੈ ਪਰ ਸੰਸਾਰ ਇਹਨੂੰ ਮੰਨਦਾ ਹੈ ਇਹ ਭਲੇਖਾ ਹੀ ਪਰ ਆਤਮਾ ਦੀ ਭੁੱਖ ਹੈ ਕੀ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਇਹ ਤਾਂ ਗਿਆਨ ਭੋਜਨ ਸੀ ਜਿੱਦਣ ਇਹਨੂੰ ਗਿਆਨ ਭੋਜਨ ਮਿਲਣ ਲੱਗਾ ਇਹਦੀ ਭੁੱਖ ਦੂਰ ਹੋਣ ਲੱਗੀ ਇਹਨੂੰ ਵਿਸ਼ਵਾਸ ਹੋਣ ਲੱਗ ਗਿਆ ਵੀ ਹਾਂ ਹੁਣ ਠੀਕ ਹੈ ਹੁਣ ਦਵਾਈ ਲੱਗਣ ਲੱਗੀ ਦਵਾਈ ਕੰਮ ਕਰਨ ਲੱਗੀ ਪਦਾਰਥ ਦੀ ਭੁੱਖ ਸਰੀਰ ਦੀ ਭੁੱਖ ਹੋ ਸਕਦੀ ਹੈ ਸਰੀਰ ਦੀ ਵੀ ਭੁੱਖ ਦੀ ਸਰੀਰ ਦੀ ਵੀ ਲੋੜ ਹੈ ਪਦਾਰਥਾਂ ਦੀ ਭੁੱਖ ਸਰੀਰ ਦੀ ਲੋੜ ਹੈ ਸਰੀਰਾਂ ਦੀ ਲੋੜ ਹੈ ਸਰੀਰ ਵੀ ਮਾਇਆ ਪਦਾਰਥ ਵੀ ਮਾਇਆ ਨੇ ਆਤਮਾ ਸਤ ਸਰੂਪ ਹੈ ਨੂੰ ਸੱਚ ਦੀ ਭੁੱਖ ਹੈ ਔਰ ਸੱਚ ਨਾਲੇ ਤ੍ਰਿਪਤ ਹੋ ਸੱਚ ਤੋਂ ਬਿਨਾਂ ਤ੍ਰਿਪਤ ਹੋ ਹੀ ਨਹੀਂ ਸਕਦੀ ਉਹ ਸੱਚ ਝੂਠ ਨਾਲ ਤ੍ਰਿਪਤ ਕਿਵੇਂ ਹੋ ਜੂ ਸੱਚ ਝੂਠ ਨਾਲ ਤ੍ਰਿਪਤ ਨਹੀਂ ਹੋ ਸਕਦਾ ਇਹ ਖੁਰਾਕ ਹੀ ਨਹੀਂ ਹੈ ਉਹ ਇੱਥੇ ਸੰਸਾਰ ਉਲਝਿਆ ਹੋਇਆ ਹੈ ਤਦੋਂ ਬਾਅਦ ਕਹਿੰਦਾ ਤਾਂ ਔਰ ਭੂਪ ਪ੍ਰਾਤਨ ਬੈਰਾ ਵੈਰ ਤੇ ਲੋਕਾਂ ਦਾ ਧਨ ਰੂਪ ਕਰਕੇ ਤਿਸ ਕਾ ਬੂਆ ਜਗਤ ਕਰ ਘੇਰਾ ਘੇਰਾ ਕਰਦੇ ਕਰਦੇ ਮਰੀ ਜਾਂਦੇ ਨੇ ਉਹਨੇ ਰਾਜ ਵਧਾ ਲਿਆ ਉਹ ਚੱਕਰਵਰਤੀ ਰਾਜਾ ਬਣ ਗਿਆ ਫਿਰ ਦੂਆ ਬਣ ਗਿਆ ਫਿਰ ਤੀਆ ਬਣ ਗਿਆ ਉਹਦੇ ਖਜ਼ਾਨੇ ਉਹਨੇ ਖੋਲੇ ਉਹਦੇ ਉਹਨੇ ਖੋਲੇ ਕੋਈ ਨਹੀਂ ਦੂਰ ਹੀਰਾ ਕਦੇ ਕੋਈ ਲੈ ਗਿਆ ਕਦੇ ਕਦੇ ਵੀ ਫਾਟਕ ਲੈ ਗਿਆ ਕਦੇ ਰਣਜੀਤ ਸਿੰਘ ਖੋਲੇ ਆਇਆ ਆਹੀ ਰੌਲਾ ਪਈ ਜਾਂਦਾ ਇਹ ਰੌਲਾ ਕਿਹਨਾਂ ਦਾ ਮੂਰਖਾਂ ਦਾ ਗੁਰਮੁਖਾਂ ਦਾ ਇਹ ਗੁਰਮੁਖਾਂ ਦਾ ਰੌਲਾ ਗੁਰਮੁਖਾਂ ਦਾ ਕੋਈ ਰੋੜਾ ਨਹੀਂ ਇਹਦੇ ਨਾਲ ਇਹ ਗੁਰਮੁਖਾਂ ਦੇ ਰੌਲੇ ਨੇ ਬੈਰ ਵਿਰੋਧ ਹੁੰਦਾ ਹੀ ਗੁਰਮੁਖਾਂ 'ਚ ਗੁਰਮੁਖਾਂ 'ਚ ਬੈਰ ਵਿਰੋਧ ਕਿੱਥੇ ਗੁਰਮੁਖ ਬੈਰ ਵਿਰੋਧ ਮਿਟਾਵੇ ਤਾਂ ਦੁਨੀਆ 'ਚੋਂ ਮਿਟਾ ਰਿਹਾ ਗੁਰਮੁਖ ਦਾ ਬੈਰ ਵਿਰੋਧ ਆਪਣੇ ਅੰਦਰੋਂ ਤਾਂ ਮਿਟਾਇਆ ਲਿਆ ਉਹਨੇ ਦੁਨੀਆ ਦਾ ਮਿਟਾ ਰਿਹਾ ਹੈ ਬੈਰ ਵਿਰੋਧ ਗੁਰਮੁਖ ਬੈਰ ਵਿਰੋਧ ਗਵਾਵੇ ਗੁਰਮੁਖ ਸਗਲੀ ਗਣ ਤੇ ਮਟਾਵੇ ਗਣਤੇ ਗਣ ਤੇ ਮਟਾਵੇ ਇਹਦਾ ਗੱਲੇ ਹੋ ਰਹਾ ਸਿੱਖ ਮਤ ਦਾ ਪ੍ਰਚਾਰ ਹੋਇਆ ਹੀ ਨਹੀਂ ਇਸ ਕਰਕੇ ਜਿਹੜੇ ਹੁਣ ਦੇਖਦੇ ਨੇ ਸਾਈਡ ਉਹ ਹੋਰੇ ਹੀ ਹੋਰ ਗੱਲਾਂ ਬੋਲਦੇ ਨੇ ਕੱਲ ਉੱਥੇ ਆਇਆ ਸੀ ਕਹਿੰਦੇ ਨੇ ਜੀ ਇਹਦਾ ਨਾਮ ਤਾਂ ਸਿੱਖ ਮਤ ਨੂੰ ਢਾਲ ਲੱਗੂਗੀ ਜਿਹੜਾ ਕੋ ਤੁਸੀਂ ਲਿਖਦੇ ਕਹਿੰਦੇ ਉਹ ਹਿੰਦੂ ਹੈ ਉਹਦਾ ਸਵਾਲ ਆਇਆ ਕਿ ਸਿੱਖ ਮਤ ਨੂੰ ਗੁਰੂ ਨਾਨਕ ਦਾ ਵੀ ਖਰਾਬ ਹੋ ਗਿਆ ਜਿਹੜਾ ਕੋ ਤੁਸੀਂ ਕਹਿ ਰਹੇ ਹੋਗਾ ਮੈਂ ਤਾਂ ਕੁਝ ਕਹੀ ਨਹੀਂ ਰਿਹਾ ਮੈਂ ਤਾਂ ਇਹਦਾ ਗੁਰੂ ਨਾਨਕ ਨੇ ਕਿਹਾ ਸਿੱਧਾ ਨੂੰ ਉਹਦੀ ਵਿਆਖਿਆ ਕੀਤੀ ਤੁਸੀਂ ਸਾਬਤ ਕਰੋ ਮੈਂ ਕੁਝ ਕਿਹਾ ਜੀ ਜਿਹੜਾ ਕੋਈ ਮੈਂ ਕਿਹਾ ਦੱਸੋ ਮੈਨੂੰ ਮੈਂ ਕੀ ਕਿਹਾ ਜੇ ਮੈਂ ਵਿਆਖਿਆ ਗਲਤ ਕੀਤੀ ਮੈਨੂੰ ਦੱਸੋ ਵੀ ਆਹ ਵਿਆਖਿਆ ਤੁਸੀਂ ਗਲਤ ਕੀਤੀ ਤੁਸੀਂ ਕਹਿੰਦੇ ਜੋ ਕੁ ਤੁਸੀਂ ਕਿਹਾ ਮੈਂ ਆਪਣੀ ਮਰਜ਼ੀ ਨਾਲ ਕੁਝ ਵੀ ਨਹੀਂ ਕਿਹਾ ਤੁਸੀਂ ਕਹੋ ਵੀ ਆਪ ਦੱਸੋ ਮੈਨੂੰ ਵੀ ਆ ਤੁਸੀਂ ਆਪਣੀ ਮਰਜ਼ੀ ਨਾਲ ਕਿਹਾ ਉਹਨਾਂ ਨੂੰ ਦਾ ਗੁਰਬਾਣੀ ਦਾ ਪਤਾ ਨਾ ਉਹਨਾਂ ਨੂੰ ਸੰਤੋਸ਼ ਦਾ ਪਤਾ ਵੀ ਕੀ ਹੈ ਕਿੱਥੇ ਲਿਖੀ ਹੋਈ ਹੈ ਸਵਾਲ ਕਰੀ ਜਾਂਦੇ ਨੇ ਬਿਲਕੁਲ ਬੇਹੂਦਾ ਜਿਹਨਾਂ ਨੂੰ ਬਿਲਕੁਲ ਹੀ ਪਤਾ ਨਹੀਂ ਜਿਸ ਵਿਸ਼ੇ ਤੇ ਮੈਂ ਇਹਦਾ ਪਤਾ ਨਾ ਹੋਵੇ ਉਸ ਵਿਸ਼ੇ ਤੇ ਸਵਾਲ ਨਹੀਂ ਕਰੀਦੇ ਹੁੰਦੇ ਵਕੀਲ ਡਾਕਟਰ ਨਾਲ ਸੜੜਾਲਵੇਂ ਜਾ ਕੇ ਪਾਗਲ ਹੈ ਡਾਕਟਰ ਵਕੀਲ ਨਾਲ ਸੜੜਾਵੇ ਜਾ ਕੇ ਉਹ ਵੀ ਪਾਗਲ ਹੈ ਉਹ ਵਿਸ਼ਾ ਹੋਰ ਉਹਦਾ ਵਿਸ਼ਾ ਹੋਰ ਤੇ ਤੈਨੂੰ ਵਿਸ਼ੇ ਦਾ ਹੀ ਗਿਆਨ ਨਹੀਂ ਹੈ ਐਵੇਂ ਸਿਰ ਤੋਂ ਸੋਈ ਜਾਂਦੇ ਵਿੱਚ ਆ ਕੇ ਤੂੰ ਮੈਨੂੰ ਦੱਸ ਵੀ ਆਹ ਭਗਤੀ ਹੈ ਆਹ ਪੌੜੀ ਆ ਜਗ੍ਹਾ ਇੱਥੇ ਤੁਸੀਂ ਅਰਥ ਉਲਟ ਕਰੋ ਇਹਦੇ ਨਾਲ ਮਤਲਬ ਹੈ ਜਿਹੜਾ ਹੈ ਟਕਰਾਅ ਪੈਦਾ ਹੋਊਗਾ ਇਹ ਜੋ ਸਵਾਲ ਨੇ ਕਿਉਂਕਿ ਇਸ ਮਤ ਦਾ ਪ੍ਰਚਾਰ ਇਹਦਾ ਮਤਲਬ ਹੈ ਇਸ ਮਤ ਦਾ ਪ੍ਰਚਾਰ ਨਹੀਂ ਹੋਇਆ ਵਿਆਕੁਲ ਹੋ ਗਏ ਉਹ ਜੋਗੀਆਂ ਦਾ ਬੰਦਾ ਕੋਈ ਵਿਆਕੁਲ ਹੋ ਗਿਆ ਆਰਐਸ ਦਾ ਬਤਾ ਹੋ ਸਕਦਾ ਆਰਐਸ ਦਾ ਵਿਆਕੁਲ ਕਿਉਂ ਹੋ ਗਿਆ ਕਹਿੰਦਾ ਨਵੇਂ ਸਿਰੇ ਤੇ ਪਤਾ ਲੱਗ ਜਵੇ ਇਹ ਮਤ ਆ ਗਈ ਹੈ ਉਹਨੀ ਉਹ ਵਿਆਕੁਲ ਤਾਂ ਪੈਦਾ ਹੋ ਜਾਣੀਆਂ ਜਦੋਂ ਪਤਾ ਲੱਗਣਾ ਇਹ ਜੋਗੀਆਂ ਜੋਗੀ ਦਾ ਲਾਤੇ ਬਰਫ ਭਾਈ ਜੋਗੀ ਦਾ ਸਵਾਲ ਪੁੱਛ ਰਹੇ ਨੇ ਜੋਗੀ ਦਾ ਕਹਿ ਰਹੇ ਨੇ ਵੀ ਤੈਨੂੰ ਅਸੀਂ ਗੁਰੂ ਮੰਨਾਂਗੇ ਸਾਡੇ ਸਵਾਲਾਂ ਦੇ ਜਵਾਬ ਦੇ ਇਸ ਜੋ ਅਰਥਾਇ ਲੈ ਸੋ ਗੁਰੂ ਹਮਾਰਾ ਉਹ ਸਵਾਲ ਪੁੱਛਦੇ ਨੇ ਉਹ ਸਵਾਲਾਂ ਦੇ ਜਵਾਬ ਦੇ ਰਹੇ ਨੇ ਕੋਈ ਉੱਥੇ ਲੜ ਰਹੇ ਨੇ ਚਰਚਾ ਕਰ ਰਹੇ ਨੇ ਟੌਪਿਕ ਹੈ ਕੋਈ ਧਰਮ ਦਾ ਟੌਪਿਕ ਹੈ ਗਿਆਨ ਮਤਲਬ ਹੈ ਉਹ ਧਾਰਮਿਕ ਬੰਦੇ ਨੇ ਜੋਗੀ ਜੀ ਮੁਕਤੀ ਚਾਹੁੰਦੇ ਨੇ ਮੁਕਤੀ ਦੇ ਟੌਪਿਕ ਤੇ ਚਰਚਾ ਹੋ ਰਹੀ ਹੈ ਕਿ ਵੀ ਜੀ ਸਾਨੂੰ ਕਿਉਂ ਨਹੀਂ ਮਿਲਦੀ ਕੀ ਦਿੱਕਤ ਹੈ ਚਰਚਾ ਹੋ ਰਹੀ ਹੈ ਉੱਚੇ ਦਰਜੇ ਦੀ ਚਰਚਾ ਹੈ ਉਹ ਉਹ ਜਿਹਨਾਂ ਨੂੰ ਊੜਾ ਆੜਾ ਨਹੀਂ ਪਤਾ ਉਹ ਆਗੇ ਸਿਰ ਡਾਉਣ ਲੱਗ ਜਾਂਦੇ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਈ ਸੀ ਇਹ ਕਾਰ ਕੌਣ ਕਰ ਸਕਦਾ ਹੈ ਸਾਹਿਬ ਹੋਏ ਦਿਆਲ ਕਿਰਪਾ ਕਰੇ ਇਹ ਤਾਂ ਛਾਂਟ ਕੇ ਦਰਗਾਹ ਚੋਂ ਹੁੰਦਾ ਹੁੰਦਾ ਜੀ ਸਾਇਕਾਰ ਦਾ ਸਾਹਿਬ ਨੇ ਫਿਰ ਬੋਲੀ ਹੈ ਉਹਨੂੰ ਜੇ ਬੁਲਾਊਗਾ ਜੇ ਬੋਲੂਗਾ ਤਾਂ ਹੀ ਕਿ ਬੁਲਾਊਗਾ ਬੁਲਾਇਆ ਬੋਲੇ ਖਸਮ ਦਾ ਕਿ ਖਸਮ ਬੁਲਾਊਗਾ ਤਾਂ ਹੀ ਬੋਲੂ ਇਹ ਕਾਰ ਦੀ ਗੱਲ ਹੈ ਜਿਨ੍ਹਾਂ ਨੇ ਸੱਚਖੰਡ ਦਾ ਮੈਸੇਜ ਦਿੱਤਾ ਹੈ ਆਕੇ ਗੁਰਬਾਣੀ ਰਚੀ ਹੈ ਜਨਤਾ ਵਾਸਤੇ ਸੰਸਾਰ ਸਾਰੇ ਵਾਸਤੇ ਸੱਚਖੰਡ ਦਾ ਮੈਸੇਜ ਦਿੱਤਾ ਵੀ ਅਸਲੀ ਧਰਮ ਆ ਹੈ ਫਸਿਓ ਨਾ ਧਰਮ ਤਾਂ ਤੇ ਬਹੁਤ ਬਣਾਈ ਬੈਠੇ ਨੇ ਲੋਕ ਹੁਣ ਜੇ ਨਾ ਦੱਸੀਏ ਵੀ ਇਹ ਨਕਲੀ ਨੇ ਉਹ ਫਸਣ ਵਾਲੇ ਕਿਵੇਂ ਹਟਣ ਨਕਲੀ ਕਹੇ ਤੇ ਉਹਨਾਂ ਨੂੰ ਹੁੰਦਾ ਅਸਲੀ ਦੀ ਪਛਾਣ ਕਿਵੇਂ ਹੋਊਗੀ ਜੇ ਨਕਲੀ ਦੱਸਾਂਗੇ ਨਹੀਂ ਸੱਚ ਦੀ ਪਛਾਣ ਕਿਵੇਂ ਹੋਊ ਜੇ ਝੂਠ ਦੱਸਾਂਗੇ ਨਹੀਂ ਕੋਈ ਚੀਜ਼ ਰਲੀ ਹੋਈ ਹੈ ਰੇਤੇ 'ਚ ਖੰਡ ਰਲੀ ਹੋਈ ਹੈ ਜਿਉਂ ਰੇਤਾ ਵੀ ਆ ਪਾਈ ਰੇਤਾ ਹੈ ਆ ਖੰਡ ਇਹਨੂੰ ਅਡਵਾਂਡ ਕਰ ਤੇ ਰੇਤਾ ਨਾਲ ਦੱਸਣਾ ਪਊ ਜੇ ਉਹ ਕਹਿੰਦਾ ਵੀ ਤੁਸੀਂ ਖੰਡ ਦੀ ਗੱਲ ਕਰੋ ਰੇਤੀ ਦੀ ਨਾ ਕਰੋ ਕਿ ਤੁਹਾਨੂੰ ਕੀ ਤਕਲੀਫ ਹੈ ਜਾਂ ਤੁਸੀਂ ਸਾਬਤ ਕਰੋ ਤੁਸੀਂ ਵੀ ਅਸੀਂ ਰੇਤ ਨਹੀਂ ਅਸੀਂ ਵੀ ਖੰਡਾ ਖੰਡ ਦੀ ਤਾਂ ਪਛਾਣੇ ਕਰਾ ਸਕਿਆ ਜਦੋਂ ਤੁਸੀਂ ਖੰਡ ਦੀ ਪਛਾਣ ਕਰਾ ਸਕਿਆ ਜੇ ਤੁਸੀਂ ਖੰਡ ਹੋ ਤਾਂ ਖੰਡ ਕੇ ਆ ਜਾਣਾ ਤੁਸੀਂ ਪੰਜ ਸਾਰੇ ਖੰਡ ਕਿਵੇਂ ਆ ਗਏ ਕਿਉਂ ਆ ਗਏ ਭਗਤਾਂ ਦੀ ਬਾਣੀ ਸੀ ਜਿਹਦੀ ਬਾਣੀ ਸੱਚੀ ਸੀ ਸਾਰੀ ਲੈ ਲਈ ਤੇ ਇਹ ਨਹੀਂ ਕਿਹਾ ਗੁਰੂਆਂ ਨੇ ਵੀ ਅਸੀਂ ਆਪਣੀ ਬਾਣੀ ਲੈਣੀ ਹੋਰ ਕਿਸੇ ਭਗਤ ਦੀ ਬਾਣੀ ਨਹੀਂ ਜੋ ਚੀਤੀ ਦੀ ਇੱਕ ਪਾਸੇ ਗੱਲ ਨਹੀਂ ਜੋ ਸੱਚ ਦੀ ਇੱਕ ਪਾਸੇ ਗੱਲ ਹੈ ਸਾਰੇ ਜੋ ਝੂਠ ਦੀ ਛੜਤਾ ਉਹ ਧੱਕੇ ਨਾਲ ਕਹਾ ਵੀ ਝੂਠ ਵੀ ਵਿਚਰਲਾ ਹੋਏ ਦੇ ਉਹ ਸਾਬਤ ਕਰੇ ਵੀ ਇਹ ਸੱਚ ਹੈ ਲਾਲਨ ਹੈ ਦੁੱਧ ਚ ਮੱਖੀ ਦਾ ਨਾ ਪਾ ਸਕਦੇ ਮੱਖੀ ਦੁੱਧ ਚ ਨਹੀਂ ਪਾ ਸਕਦੇ ਦੁੱਧ ਚ ਮੱਖੀ ਪਾ ਲੋ ਸਾਡੇ ਵਾਲੀ ਨਾ ਦੁੱਧ ਪਾਣੀ ਪਾਈਏ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਜਿਹੜਾ ਪਾਣਾ ਮੰਨ ਲੈਂਦਾ ਨਾ ਹੁਕਮ ਪਹਿਲਾਂ ਉਹ ਸੇਵਕ ਹੁੰਦਾ ਜਿੰਨੇ ਭਗਤ ਨੇ ਸਭ ਨੇ ਪਾਣਾ ਮੰਨੇ ਪਾਣਾ ਪਰਮੇਸ਼ਰ ਦਾ ਮੰਨਣਾ ਤੇ ਪਾਣਾ ਮੰਨਣ ਵਾਲਾ ਸੇਵਕ ਹੁੰਦਾ ਹੈ ਯਾਰ ਗੁਰੂ ਹੁੰਦਾ ਪਾਣਾ ਦਾ ਗੁਰੂ ਦਾ ਕੋਈ ਵੀ ਸਾਡੇ ਕੋਲ ਜਗ੍ਹਾ ਐਸੀ ਨਹੀਂ ਜਿੱਥੋਂ ਸਾਬਤ ਹੋਵੇ ਕਿ ਨਾਨਕ ਗੁਰੂ ਹੈ ਇਹ ਕੋਈ ਭਗਤ ਗੁਰੂ ਹੈ ਇਹ ਝਗੜਾ ਖੜਾ ਕਰ ਲਿਆ ਵੀ ਰਵਿਦਾਸ ਗੁਰੂ ਹੈ ਨਾਨਕ ਗੁਰੂ ਹੈ ਕਿੱਥੋਂ ਕਰ ਲਿਆ ਇਹਨਾਂ ਲੋਕਾਂ ਨੇ ਕੀਤਾ ਜਿਹੜੇ ਨਹੀਂ ਬਿਲਕੁਲ ਧਾਰਮਿਕ ਹੜੇ ਹੀ ਨਹੀਂ ਸਾਖਤ ਨੇ ਸਾਖਤ ਸਾਖਤਾਂ ਦਾ ਝਗੜਾ ਖੜਾ ਕੀਤਾ ਉਹਨਾਂ ਦਾ ਆਪਸ ਵਿੱਚ ਤੇ ਝਗੜਾ ਹੀ ਕੋਈ ਨਹੀਂ ਉਹਦਾ ਕਹਿੰਦਾ ਨੇ ਸਾਹਿਬ ਕੋ ਸੇਵਾ ਕਰੇ ਜਿਸ ਨੂੰ ਹੁਕਮ ਬਣਾਇਆ ਸੀ ਜਿਹਨੂੰ ਪਰਮੇਸ਼ਰ ਆਪਣਾ ਹੁਕਮ ਬਣਾ ਲਵੇ ਸੇਵਕ ਬਣ ਕੇ ਉਹੀ ਸੇਵਾ ਕਰਦਾ ਉਹ ਕਹਿੰਦਾ ਨੇ ਅਸੀਂ ਸੇਵਕ ਆ ਕਹਿੰਦਾ ਨੇ ਗੁਰੂ ਨੇ ਇਸ ਵਾਸਤੇ ਝਗੜਾ ਹੋ ਰਿਹਾ ਅਸਲ ਕਿ ਅਸੀਂ ਬੜੇ ਆ ਅਸੀਂ ਗੁਰੂ ਨਾਨਕ ਵਾਲੇ ਘਰ 'ਚ ਬੈਠੇ ਆ ਤੁਸੀਂ ਛੋਟੇ ਆ ਤੁਸੀਂ ਰਵਦਾਸ ਦੇ ਨੌ ਤੇ ਬੈਠੇ ਹੋ ਆ ਗੱਲ ਦਾ ਝਗੜਾ ਬਰਾਬਰ ਨਹੀਂ ਸਮਝਦੇ ਉਹਨਾਂ ਨੂੰ ਫਿਰ ਰਵਦਾਸ ਦੀ ਬਾਣੀ ਆ ਨਾਨਕ ਦੀ ਬਾਣੀ ਆ ਕਿਸੇ ਦੇ ਨੌ ਤੇ ਗੁਰਦਾਰਾ ਬਣਾ ਲਓ ਸਭ ਇੱਕੋ ਨੇ ਨਹੀਂ ਅੰਮ੍ਰਿਤਸਰ ਗੁਰੂਆਂ ਦਾ ਬਣਾਇਆ ਵੱਡਾ ਜੇ ਕੋਈ ਹੋਰ ਬਣਾ ਲਿਆ ਉਹ ਛੋਟਾ ਇਹ ਕਿੱਥੇ ਲਿਖਿਆ ਗੁਰਬਾਣੀ ਗੁਰਬਾਣੀ ਜੀ ਉੱਥੇ ਗੁਰਬਾਣੀ ਜੀ ਕੋਈ ਜਗ੍ਹਾ ਵੱਡੀ ਨਹੀਂ ਕੋਈ ਛੋਟੀ ਨਹੀਂ ਬਹੁਤ ਗੁਰਬਾਣੀ ਦਾ ਬਹੁਤ ਕੁਝ ਹੋਰ ਗਲਤ ਲਿਖਿਆ ਹੋਇਆ ਹੈ ਉਲਟ ਕਿ ਅਰਥ ਕਰੋਗੇ ਥੱਲੇ ਤੇ ਜ਼ਮੀਰ ਕਬ ਜੂਗੀ ਪਹਿਲੀ ਗੱਲ ਹੈ ਸੋ ਮੁਖ ਜੜੋ ਜੋ ਕਹੇ ਠਾਕਰ ਜੋਤੀ ਜੇ ਤੁਸੀਂ ਗੁਰੂ ਨੂੰ ਉਹਨੂੰ ਕਹਿੰਦੇ ਹੋ ਜੇ ਜੋਨੀ ਜਾਇਆ ਉਹ ਮੁਖ ਜਲੇ ਜਿਹੜਾ ਗੁਰੂ ਕਹਿੰਦਾ ਜਨਮ ਲਿਆ ਜਿਹਨੇ ਤੇ ਠਾਕੁਰ ਨੇ ਜਨਮ ਲੈ ਲਿਆ ਤੁਸੀਂ ਕਹਿੰਦੇ ਹੋ ਨਰਾਣ ਆਪ ਕਲਾਤਾਰ ਜਗ ਮੈਂ ਪਰਵਰੇ ਹੋ ਗੁਰੂ ਨਾਨਕ ਦੇ ਨਾਮ ਲਾਉਣੇ ਹੋ ਸੋ ਮੁਖ ਜੜੋ ਜੋ ਕਹੇ ਠਾਕੁਰ ਜੋਦੀ ਤੁਹਾਡੇ ਤੇ ਇਹ ਪੰਕਤੀ ਲਾਗੂ ਹੁੰਦੀ ਹੈ ਇਹ ਦਫਾ ਲੱਗਦੀ ਹੈ ਗੁਰਬਾਣੀ ਦੇ ਵਿੱਚ ਦਫਾ ਹੈ ਉਹਨਾਂ ਸਾਰਿਆਂ ਤੇ ਦਫਾ ਲੱਗੂ ਹੈ ਜਿਹੜੇ ਇਹ ਬੋਲਦੇ ਨੇ ਇਹ ਤਾਂ ਤੁਹਾਨੂੰ ਕਿਹਾ ਸੀ ਬੋਲਣੀ ਨਹੀਂ ਇਹ ਗੱਲ ਕਹਿਣੀ ਨਹੀਂ ਮੁਖ ਜੜੋ ਤੁਸੀਂ ਫਿਰ ਉਹੀ ਕਹਿਣ ਲੱਗੇ ਜਿਨ੍ਹਾਂ ਨੇ ਨਰਕ ਜਾਣਾ ਕਹੀ ਜਾਣ ਸਾਨੂੰ ਕੋਈ ਰੌਲਾ ਨਹੀਂ ਜੁੜ ਕੇ ਨੇ ਫਾਸੀ ਗਲ ਚ ਪਾ ਕੇ ਝੂਟਣਾ ਕੋਣ ਹਟਾਉ ਕਹੋ ਕਹਿੰਦੇ ਰਹੋ ਕੀ ਫਰਕ ਹੈ ਅਸੀਂ ਨਹੀਂ ਕਹਿਣਾ ਇਹਦਾ ਅਸੀਂ ਉਹੀ ਕਹਿਣਾ ਜੋ ਗੁਰਬਾਣੀ ਕਹੋਦੀ ਹੈ ਸਭ ਅਸੀਂ ਉਹੀ ਮੰਨਣਾ ਜੋ ਗੁਰਬਾਣੀ ਕਹਿੰਦੀ ਹੈ ਮੰਨਣਾ ਜਿਹੜਾ ਮੰਨਦਾ ਗਲਤ ਵਧੀਆ ਵੀ ਸਾਨੂੰ ਕੀ ਫਰਕ ਪੈਂਦਾ ਪਰ ਦੂਜਿਆਂ ਬੰਦਿਆਂ ਵਾਸਤੇ ਅਸੀਂ ਜੂਰ ਕਹਿ ਰਹੇ ਹਾਂ ਵੀ ਉਹਨਾਂ ਦੇ ਰੀਸ ਤੁਸੀਂ ਨਾ ਮੰਨ ਲਿਓ ਉਲਟ ਪਾਸੇ ਚਲੇ ਜਾਓ ਦੱਸਣਾ ਤਾਂ ਪਊ ਵੀ ਇਹ ਗੱਲ ਗਲਤ ਹੈ ਜਾਣ ਬੰਦੇ ਨਾ ਉਹਨਾਂ ਦੇ ਮਗਰ ਲੱਗ ਜਾਣ ਜਿਹਨੇ ਜਾਣ ਬੁੱਝ ਵੀ ਫਾਸੀ ਲੈਣੀ ਲੈ ਲਵੇ ਦੂਜੀ ਗੱਲ ਇਹ ਹੈ ਜਿੱਤੇ ਸੰਤ ਕਾ ਦੁਖਨ ਥਾਨ ਭ੍ਰਸ਼ਟ ਜਿੱਤੇ ਨਵੇਂ ਪਾਸ਼ਾ ਨੂੰ ਸ਼ਹੀਦ ਕੀਤਾ ਉਹ ਪਵਿੱਤਰ ਕਿਵੇਂ ਹੋ ਗਿਆ ਥਾਵਾ ਸਾਹਿਬ ਜਾਂਦਾ ਜਿੱਥੇ ਕਿਣਾਂਗੇ ਪਵਿੱਤਰ ਹੈ ਜੇ ਇਧਰ ਨੂੰ ਲੈ ਕੇ ਅਗਲੇ ਕੱਲ ਚੱਕ ਕੇ ਫਿਰ ਕੀ ਕਰੋਗੇ ਜ਼ਮੀਨ ਡਿਗੜ ਜੂਗੀ ਥੱਲੇ ਤੇ ਥੱਲੇ ਜ਼ਮੀਨ ਦੀ ਰਾਣੀ ਗੁਰਬਾਣੀ ਕਹਿੰਦੀ ਹੈ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ ਜਿੱਥੇ ਸੰਤ ਨੂੰ ਦੁੱਖ ਦਿੱਤਾ ਉਹ ਥਾਨ ਭ੍ਰਸ਼ਟ ਹੈ ਜੇ ਇਹਦਾ ਮੁਖੀ ਅਰਥ ਕਰੋਗੇ ਮੁਖੀ ਕਰਾਂਗੇ ਨਾਨਕ ਦਾਸ ਮੁਖ ਤੇ ਜੋ ਬੋਲੇ ਯਹਾਂ ਵਾਹ ਸੱਚ ਹੋ ਇੱਥੇ ਵੀ ਸੱਚ ਹੈ ਦਰਗਾਹ ਵੀ ਸੱਚ ਹੈ ਇਹ ਗੱਲਾਂ ਨਹੀਂ ਚੱਲਣੀਆਂ ਹੁਣ ਹੁਣ ਸੱਚੋ ਸੱਚ ਨਿਬੜੂਗਾ ਸੱਚ ਬੋਲੋਗੇ ਦੁਨੀਆ ਮੰਨੂਗੀ ਬਾਣੀ ਨੂੰ ਨਹੀਂ ਸੱਚ ਬੋਲੋਗੇ ਤੁਹਾਨੂੰ ਕਿਸੇ ਨਹੀਂ ਮੰਨਣਾ ਸੱਚ ਬੋਲਣਾ ਹੀ ਪਊਗਾ ਸੱਚ ਬੋਲਣਾ ਹੀ ਪਊਗਾ ਜੇ ਅਸੀਂ ਨਹੀਂ ਸੱਚ ਮੰਨਾਂਗੇ ਹੋਰ ਕੌਣ ਮੰਨੂਗਾ ਮੁਸਲਮਾਨ ਬਣਨਗੇ ਗੁਰਬਾਣੀ ਦੇ ਸੱਚ ਨੂੰ ਸਿੱਖ ਨਹੀਂ ਮੰਨਣਗੇ ਹੋਰ ਈਸਾਈ ਮੰਨਣਗੇ ਸਿੱਖਾਂ ਦਾ ਮੰਨਣਾ ਨਹੀਂ ਸੱਚ ਫਿਰ ਉਹਨੂੰ ਕੌਣ ਕਿਰਾਏ ਦੇ ਬੰਦੇ ਲਿਆਓ ਮੰਨਣ ਪਹਿਲਾਂ ਬਥੇਰਾ ਭਾਈ ਮੰਨ ਲਓ ਤੁਸੀਂ ਸਿੱਖ ਅਸੀਂ ਪੰਜ ਸੱਤ 100-200 ਕਰੋੜ ਰੁਪਇਆ ਖਰਚ ਕਰ ਲਿਆ ਕਰੋ ਸਾਲ ਦਾ ਲੋਕਾਂ ਨੂੰ ਦੇਤਾ ਵੀ ਬੰਨੋ ਮੰਨੋ ਬਾਣੀ ਨੂੰ ਤੁਸੀਂ ਰੱਬ ਦਾ ਬਾਤਾਂ ਸਾਤੇ ਨਹੀਂ ਮੰਨੂਦੀ ਪਰ ਕਸੀ ਹੋਈ ਹੈ ਇਹ ਗੱਲ ਉਹ ਫਿਰ ਫਾਇਦਾ ਹੈਗਾ ਤੁਹਾਡੇ ਕੋਲ ਫਿਰ ਇਹ ਗੱਲਾਂ ਚੱਲ ਰਹੀਆਂ ਖਤਮ ਹੋ ਲਈ ਗੱਲ ਉਲਟੀ ਜਲਦੀ ਗੱਲ ਹੈ ਸਭ ਦੁਨੀਆ ਜਾਣਦੀ ਹੈ ਇਹ ਤਾਂ ਸੱਚੋ ਹੀ ਸੱਚ ਨਿਬੜਨਾ ਚੁਣ ਵਖ ਕੱਢੇ ਜਜ ਮਾਲਿਆ ਥੌ ਨਾ ਪਾਇਆ ਨਾ ਮੁੜਿਆਰਾਂ ਦੇ ਮੂੰਹ ਕਾਲੇ ਦੋਸ਼ਕ ਚੱਲਿਆ ਤੇਰੇ ਨਾਇ ਰਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਦਾ ਕਰ ਬਹਲੇ ਇੱਥੇ ਰਹਿ ਸਾਰਾ ਇਹ ਨਕਸ਼ਾ ਹੋਰੇ ਦਾ ਹੀ ਹੈ ਤੇ ਤੁਹਾਡੇ ਕੋਲੇ ਲਿਖਿਆ ਹੋਇਆ ਸਾਡੀ ਬਾਰ 'ਚ ਇੱਥੇ ਹੀ ਚੁਣੀ ਜਾਣੇ ਨੇ ਤੇ ਦੀਦੇ ਹੀ ਚੁਣੇ ਹੋਏ ਉੱਥੇ ਜਾਂਦੇ ਨਹੀਂ ਨਾ ਦੀਂਦੇ ਨੰਗਾ ਲੋਜ ਵਿਚਾਲਿਆ ਤਾਂ ਦੱਸੇ ਖਰਾ ਡਰਾਵਣ ਉਹ ਦੀਦਾ ਨਹੀਂ ਉਹਨੂੰ ਜਿਨ੍ਹਾਂ ਨੂੰ ਦੀਦਾ ਉਹਨਾਂ ਨੂੰ ਇੱਥੇ ਦੀਦਾ ਜਾਣਦੇ ਪਹਿਲਾਂ ਵੀ ਦੀਦਾ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਜਿਸ ਨੂੰ ਹੁਕਮ ਮਨਾਏ ਸੀ ਸੋ ਸੇਵਕ ਸੇਵਾ ਕਰੇ ਉਹ ਸੇਵਕ ਸੇਵਾ ਕਰਦਾ ਹੈ ਕੋਈ ਵੀ ਇੱਥੇ ਭਗਤ ਸੇਵਕ ਸੇਵਾ ਕੀਤੀ ਉਹਨੇ ਸੇਵਾ ਕੀ ਕੀਤੀ ਹੈ ਸੰਸਾਰ ਦੀ ਸੇਵਾ ਕੀਤੀ ਹੈ ਕੋਈ ਵੀ ਬਾਪ ਜਾਂ ਦਾਦਾ ਜਾਂ ਵੱਡਾ ਆਪਣੇ ਛੋਟਿਆਂ ਦੀ ਸੇਵਾ ਹੀ ਕਰਦਾ ਹੁੰਦਾ ਕਰਦਾ ਹੁੰਦਾ ਵੱਡੇ ਦਾ ਕੰਮ ਹੈ ਛੋਟੇ ਦੀ ਸੇਵਾ ਕਰਨਾ ਕਰਦੇ ਹੀ ਰਹੇ ਬਾਬਾ ਪਾੜਦੇ ਨੇ ਸੇਵਾ ਹੀ ਆ ਉਹ ਸੇਵਾ ਨਹੀਂ ਹੁੰਦੀ ਉਹ ਕੀ ਹੁੰਦਾ ਸੇਵਾ ਹੀ ਹੈ ਸੇਵਾ ਨੂੰ ਤਾਂ ਗੁਰੂ ਇਹ ਤਾਂ ਪਹਿਲਾਂ ਅਰਦਾਸ ਸਾਡੀ ਸੀ ਲੰਗਰ ਛਕਾ ਕੇ ਜੇ ਲੰਗਰ ਛਕਾਇਆ ਹੈ ਸਿੱਖਾਂ ਨੂੰ ਆਪਸ ਵਿੱਚ ਹੀ ਤਾਂ ਇਹ ਕਹਿੰਦੇ ਸੀ ਦਾਣਾ ਪਾਣੀ ਗੁਰੂ ਦਾ ਟਹਿਲ ਸੇਵਾ ਸਿੱਖਾਂ ਦਾਣਾ ਪਾਣੀ ਤਾਂ ਗੁਰੂ ਦਾ ਹੈ ਟਹਿਲ ਸੇਵਾ ਸਿੱਖਾਂ ਨੇ ਸਿਖਾਇਆ ਤਾਂ ਇਹ ਸੀਗਾ ਅਸੀਂ ਤਾਂ ਡਿਊਟੀ ਕਰ ਰਹੇ ਹਾਂ ਇਹਨਾਂ ਦਾ ਜਿਹੜਾ ਭਰਨ ਪੋਸ਼ਣ ਦਾ ਕੰਮ ਪਰਮੇਸ਼ਰ ਨੇ ਕਰਨਾ ਤਾਂ ਅਸੀਂ ਕਰਤਾ ਸਾਡੇ ਦਾ ਤਹਿਲ ਸੇਵਾਈ ਆ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਜਿਹੜਾ ਹੁਕਮ ਮੰਨੂਗਾ ਸੇਵਾ ਕਰਦਾ ਹੁਕਮ ਮੰਨੇ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਰ ਪਾਏ ਸੀ ਪ੍ਰਵਾਨ ਦਰਗਾਹ 'ਚ ਉਹ ਹੋਇਆ ਹੈ ਜਿਹਨੇ ਹੁਕਮ ਬੰਦੇ ਜਿਹਨੇ ਹੁਕਮ ਨਹੀਂ ਆ ਮੰਨਿਆ ਪਾਣਾ ਨਹੀਂ ਮੰਨਿਆ ਜਿਹਨੇ ਗੁਰਬਾਣੀ ਦੀ ਬੰਦੀ ਦਰਗਾਹ 'ਚ ਪ੍ਰਵਾਨ ਨਹੀਂ ਹੋਈ ਉਹਦੀ ਸਿੱਖੀ ਨਾ ਹੋਣੀ ਹੈ ਅੱਜ ਹੀ ਹੋਈ ਨਹੀਂ ਰਹਾ ਨੂੰ ਹੋਣੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਦਾ ਮਹਿਲ ਪਾਇਸੀ ਸੀ ਮਹਿਲ ਪਾਇਸੀ ਸੀ ਉਹ ਮਹਿਲ ਹੋਈ ਨੇ ਮਹੱਲਾ ਪਹਿਲਾ ਮਹੱਲਾ ਦੂਜਾ ਉਹਨਾਂ ਨੇ ਮਹਿਲ ਪਾਏ ਨੇ ਉਹਨਾਂ ਦੇ ਮਹੱਲੇ ਬਣੇ ਨੇ ਮਹੱਲਾ ਪਹਿਲਾ ਮਹੱਲਾ ਦੂਜਾ ਜਿਹਨੂੰ ਗੁਰੂ ਕਹਿੰਦੇ ਹੋ ਉਹੀ ਤਾਂ ਮਹਿਲ ਪਾਇਆ ਮਹੱਲਾ ਪਹਿਲਾ ਨਹੀਂ ਲੱਗਿਆ ਹੋਇਆ ਮਹਿਲ ਵਾਲੇ ਮਹੱਲਾ ਬਣਿਆ ਖਸਮੇ ਦਾ ਮਹਿਲ ਪਾਇਆ ਸੀ ਖਸਮੇ ਦਾ ਮਹਿਲ ਪਾ ਲਿਆ ਮਹਲਾ ਉਹਦੇ ਨਾਲ ਲੱਗਿਆ ਪਹਿਲਾ ਮਹਲਾ ਦੂਜਾ ਮਹਲਾ ਤੀਜਾ ਮਹਲਾ ਚੌਥਾ ਮਹਲਾ ਪੰਜਵਾਂ ਮਹਲਾ ਨੌਵਾਂ ਉਹੀ ਲੱਗਿਆ ਹੋਇਆ ਉਹ ਨਹੀਂ ਕੁਝ ਹੈਗਾ ਉਹ ਸੇਵਕੇ ਨੇ ਜਿਨ੍ਹਾਂ ਨੇ ਮਹਿਲ ਪਾਇਆ ਨਾ ਮਹਲਾ ਨਾਲ ਲੱਗਾ ਸਾਰੇ ਸੇਵਕ ਨੇ ਅਸਾਬ ਤੋਂ ਗੁਰਬਾਣੀ ਚੋਂ ਤੁਸੀਂ ਭੱਜੋਗੇ ਕਿੱਥੇ ਨੂੰ ਗੁਰਬਾਣੀ ਛੱਡ ਕੇ ਜਿੱਥੇ ਨੂੰ ਮਰਜ਼ੀ ਚਲੇ ਜਾਓ ਗੁਰਬਾਣੀ ਤੋਂ ਭੱਜ ਕੇ ਜੋ ਮਰਜੀ ਕਹੀ ਜਾਓ ਜੇ ਗੁਰਬਾਣੀ ਦੇ ਤੂੰ ਬਟਾਉਂਗੇ ਸਭ ਕੁਝ ਮੰਨਣਾ ਪਊਗਾ ਇਹ ਛੱਡ ਕੇ ਸਿੱਖ ਕਾਹਦੇ ਜਿਹੜਾ ਗੁਰਬਾਣੀ ਛੱਡ ਗਿਆ ਉਹ ਸਿੱਖੀ ਕਿੱਥੇ ਰਹੇਗੀ ਸਿੱਖੀ ਰਹੇਗੀ ਉਹ ਤਾਂ ਮਰਮੁਖ ਹੋ ਗਿਆ ਤਾਂ ਬੇਵਕੂਫ ਹੋ ਗਿਆ ਗੁਰ ਤੋਂ ਆਪਣੇ ਗੁਰ ਤੇ ਜੇ ਕੋ ਬੇਵੁਖ ਹੋਵੇ ਬੇਵੁਖ ਹੋ ਗਿਆ ਸਿੱਖਾਈ ਨਹੀਂ ਜੇ ਸਿੱਖਾ ਦਾ ਬਾਣੀ ਬੰਨੀ ਪਊਗੀ ਗੁਰਬਾਣੀ ਦੀ ਬੰਦੀ ਇਹਨਾਂ ਲੋਕਾਂ ਨੇ ਮਿਸਯੂਜ਼ ਕੀਤਾ ਗੁਰਬਾਣੀ ਦਾ ਉਲਟ ਪ੍ਰਚਾਰ ਕੀਤਾ ਫਿਰ ਅਟਕਾ ਖਰੀ ਛੱਡਿਆ ਸੱਚ ਦਾ ਵਿਚਾਰਧਾਰਾ ਖਤਮ ਕਰਤੀ ਵਿਚਾਰਧਾਰਾ ਹੀ ਖਤਮ ਕਰਤੀ ਖਸਮੇ ਭਾਵੈ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ ਖਸਮੇ ਭਾਵੈ ਸੋ ਕਰੇ ਕਰੇ ਕੀ ਆਪਣੀ ਮਰਜ਼ੀ ਨਾ ਕਰੇ ਕਾਲਜ ਨਾ ਬਣਾਵੇ ਪੈਸੇ ਦੇ ਗੁਰੂ ਦੇ ਦੇ ਇੰਜੀਨੀਅਰ ਕਾਲਜ ਖੋਲਤਾ ਹੈ ਥੋੜੀ ਆਪਣੀ ਇੱਛਾ ਹੈ ਗੁਰੂ ਦੀ ਇੱਛਾ ਨਹੀਂ ਹੈ ਕਰਨਾ ਕੀ ਚਾਹੀਦਾ ਖਸਮੇ ਭਾਵੇਂ ਸੋ ਜੋ ਪਰਮੇਸ਼ਰ ਨੂੰ ਭਾਉਂਦਾ ਉਹ ਕਰਨਾ ਚਾਹੀਦਾ ਉਹ ਕਿਵੇਂ ਪਤਾ ਲੱਗਦਾ ਉਹ ਗੁਰਬਾਣੀ ਨੂੰ ਪੁੱਛ ਲੈਂਦਾ ਕੀ ਕਰਨਾ ਚਾਹੀਦਾ ਕੀਤਾ ਲੋੜੀਆ ਕਾਮਾ ਸੋਹਰ ਪਿਆ ਕੀ ਹੈ ਇਹ ਤਾਂ ਕੀਤਾ ਹੀ ਨਹੀਂ ਅਸੀਂ ਉਹ ਫਿਰ ਜਦੋਂ ਉੱਥੇ ਤੁਸੀਂ ਮੀਟਿੰਗਾਂ ਕਰਦੇ ਹੋ ਉੱਥੇ ਫਿਰ ਗੁਰੂ ਗ੍ਰੰਥ ਦਾ ਪ੍ਰਕਾਸ਼ ਜੋ ਕਰਦੇ ਹੋ ਗਾੜੀਆਂ ਪੱਟਣ ਵਾਸਤੇ ਇੱਕ ਦੂਏ ਦੀਆਂ ਪ੍ਰਕਾਸ਼ ਦਾ ਮਤਲਬ ਕਰਦਾ ਹੈ ਹੁੰਦਾ ਵੀ ਜੋ ਕੰਮ ਕਰਨਾ ਹੈ ਇਹ ਤੋਂ ਪੁੱਛਣਾ ਸਰੀਏ ਕੀ ਫਾਰਮੈਲਿਟੀ ਗੱਲ ਨਹੀਂ ਹੁਣ ਪ੍ਰਕਾਸ਼ ਕਰ ਲੋ ਕਰੋ ਆਪਣੀ ਮਰਜ਼ੀ ਇਹ ਤਾਂ ਫਾਰਮੈਲਿਟੀ ਹੈ ਫਿਰ ਇਸ ਕਰਕੇ ਦੀ ਸੀ ਪ੍ਰਕਾਸ਼ ਕਰ ਲੋ ਤੇ ਲੜਾਈ ਕਰੋ ਝਗੜੇ ਕਰੋ ਇਸ ਕਰਕੇ ਸੀ ਜੋ ਕੁਝ ਕਰਨਾ ਉਹ ਸਾਰਾ ਗੁਰਮਤਿ ਅਨਸਾਰ ਕਰੋ ਜਿੱਥੇ ਇੱਕ ਪੈਸਾ ਖਰਚ ਹੋਣਾ ਹੈ ਗੁਰੂ ਘਰ ਦਾ ਗੁਰੂ ਦਾ ਪੈਸਾ ਤੁਹਾਡੇ ਮਾਂ ਪਿਓ ਦਾ ਨਹੀਂ ਹੈ ਪੈਸਾ ਤੁਹਾਡਾ ਪੈਸਾ ਸਾਡਾ ਪੈਸਾ ਜੋ ਗੁਰੂ ਦੇ ਮੈਂ ਵੀ ਜਾਹੇ ਆਪਣੇ ਕਿਸੇ ਨੇ ਜੇਬ ਚੋਂ ਆਪ ਚੜਾ ਗੁਰੂ ਘਰ ਨੂੰ ਦੇਤਾ ਫਿਰ ਉਹਦਾ ਰਾਣ ਰਿਹਾ ਉਹ ਫਿਰ ਗੁਰੂ ਦੇ ਵਰਗੀ ਨਾ ਖਰਚੋ ਗੁਰਬਾਣੀ ਉਹ ਗੁਰਬਾਣੀ ਅਨੁਸਾਰ ਖਰਚ ਹੋਵੇ ਖਸਮਾ ਭਾਵ ਹੈ ਸੋ ਕਰੇ ਸੋ ਕਰੇ ਮਨੁ ਚਿੰਦਿਆ ਸੋਫਲ ਪਾਏ ਸੀ ਤਾਂ ਮਨ ਚਿੰਦਿਆ ਸੋਫਲ ਕੋ ਤਾਂ ਉਹਦੀ ਸੇਵਾ ਜਿਹੜੀ ਕੀਤੀ ਕੀਤੀ ਹੋਊਗੀ ਤਾਂ ਥਾਂ ਪਊਗੀ ਜਿਹਨੇ ਆਪਣੀ ਮਰਜ਼ੀ ਦੇ ਕਾਲਜ ਖੋਲ ਕੇ ਉੱਥੇ ਆਪਣੀ ਸਿਆਸਤ ਚਿਪਕਾਈ ਨਾ ਹੋ ਜੋ ਤੇ ਆਪ ਲਾਭ ਲੈ ਫਿਰ ਨਰਕਾਂ ਚਲੇ ਜਾਊਗਾ ਤਾਂ ਨਰਕ ਦਾ ਦਵਾਰ ਹੈ ਇਹ ਸਭ ਕੁਝ ਖਰਾਬ ਇੱਥੋਂ ਬਣਿਆ ਹੋਇਆ ਹੋਇਆ ਸਿੱਖੀ ਤਾਂ ਨਹੀਂ ਰਹੀ ਰਹਿਣੀ ਕਿਥੋਂ ਛੱਡੀ ਹੋਣੀ ਅਸੀਂ ਸਿੱਖੀ ਓਏ ਉਹ ਜ਼ਹਿਰ ਜਿਹੜੀ ਸਿੱਖਾਂ ਨੇ ਤਾਂ ਦਾਨ ਕੀਤਾ ਸੀ ਗੁਰੂ ਦੇ ਨਾਮ ਤੇ ਆਪੇ ਖਾਣਾ ਸੀ ਆਪ ਦਾਨ ਕਰਕੇ ਨਹੀਂ ਆਪ ਫਾਇਦਾ ਹੁੰਦਾ ਆਪ ਦਾਨ ਕਰਕੇ ਜਿਹੜੇ ਨਹੀਂ ਸਿੱਖ ਉਹਨਾਂ ਨੂੰ ਦੇਈਦਾ ਹੁੰਦਾ ਆਪ ਦਾਨ ਕਰਕੇ ਆਪੇ ਖਾ ਲਿਆ ਕਿਉਂਕਿ ਦਾਨ ਹੋ ਗਿਆ ਦਾਨ ਕਰਦਾ ਜਿਹੜਾ ਆਪ ਦਾਨ ਕੀਤਾ ਆਪੇ ਖਾ ਲਿਆ ਦਾਨ ਹੋ ਗਿਆ ਉਹ ਉਹ ਤੇ ਇਹਦਾ ਸਾਖੀ ਆਪਣੇ ਔਲਾਦ ਨੂੰ ਖੜਾਤਾ ਇਹਦਾ ਸਾਖੀ ਆ ਗਿਆ ਜੀ ਦਸਮ ਪਾਸ਼ਾ ਦੇ ਸਾਖੀ ਹੈ ਤੁਸੀਂ ਤਾਂ ਆਪਣੀ ਔਲਾਦ ਨੂੰ ਆਪੇ ਖਾ ਕੇ ਮਰਨਾ ਹੀ ਸੀ ਤੁਸੀਂ ਜਿਹੜਾ ਸੰਖਿਆ ਹੋਊਗਾ ਮਰੂਗਾ ਹੀ ਹੋਰ ਕੀ ਹੋਊਗਾ ਤੁਹਾਨੂੰ ਪਤਾ ਨਹੀਂ ਕਿ ਸੰਖਿਆ ਹੈ ਕੀ ਫਾਇਦਾ ਸੀ ਉਹਨਾਂ ਗੱਲਾਂ ਦਾ ਲਿਖਣ ਦਾ ਕੀ ਫਾਇਦਾ ਸੀ ਸਰਸੇ ਦੇ ਵਿੱਚ ਸਾਰੀ ਮਾਇਆ ਸੱਟਣ ਦਾ ਕੀ ਫਾਇਦਾ ਹੋਇਆ ਇਹਨਾਂ ਗੱਲਾਂ ਕੀ ਫਾਇਦਾ ਹੋਇਆ ਤਾਂ ਫੜੇ ਦਾ ਤੁਹਾਡੇ ਦਾ ਜਦ ਤੁਸੀਂ ਉਹਦੇ ਅਪਲੇ ਨਹੀਂ ਕੀਤਾ ਸੰਖਿਆ ਸੰਖਿਆ ਦਾ ਰੌਲਾ ਪਾਉਂਦੇ ਨੇ ਸੰਖਿਆ ਆਪ ਖਾਣ ਲੱਗੇ ਇਹੀ ਦਾ ਹੱਥ ਹੈ ਇਹੀ ਪੜਿਆ ਫਿਰ ਖਸਮੇ ਭਾਵੇ ਸੋ ਕਰੇ ਮਨ ਚੰਦਿਆ ਸੋ ਫਲ ਪਾਏ ਸੀ ਤਾਂ ਦਰਗੇ ਪੈਂਦਾ ਜਾਏ ਤਾਂ ਦਰਗੇ ਪੈਂਦਾ ਜਾਏ ਸੀ ਇਹ ਸਮਝ ਲਓ ਵੀ ਹੁਣ ਦਰਗਾਹ ਨੂੰ ਸਿੱਧਾ ਜਾ ਰਿਹਾ ਇਹ ਦਰਗਾਹ ਦਾ ਪੈਂਦਾ ਇਹ ਦਰਗਾਹ ਦਾ ਮਾਰਗ ਹੈ ਗੁਰਮਤ ਦਾ ਮਾਰਗ ਹੈ ਜੇ ਇਹ ਨਹੀਂ ਕਰ ਰਿਹਾ ਗੁਰਮਤ ਦੇ ਰਸਤੇ ਨਹੀਂ ਚੱਲ ਰਿਹਾ ਜੇ ਇਹ ਨਹੀਂ ਨਾ ਕਰ ਰਿਹਾ ਤਾਂ ਗੁਰਮਤ ਦੇ ਰਾਹ ਨਹੀਂ ਚੱਲ ਰਿਹਾ ਜੇ ਪੈਸਾ ਖਰਚ ਆਪਣੀ ਮਰਜ਼ੀ ਨਾਲ ਹੋ ਰਿਹਾ ਇਹਨਾਂ ਦੀ ਮਰਜ਼ੀ ਨਾਲ ਮਨੁੱਖਾਂ ਦੀ ਤਾਂ ਗੁਰਮਤਿ ਨੂੰ ਗੁਰਮਤਿ ਦੇ ਰਸਤੇ ਤੋਂ ਉਲਟੇ ਜਾ ਰਹੇ ਨੇ ਨਰਗਾ ਪੈਸੇ ਨਹੀਂ ਜਾ ਰਹੇ ਗੁਰਮਤਿ ਅਨੁਸਾਰ ਨਹੀਂ ਇਹਨਾਂ ਦਾ ਕੋਈ ਵੀ ਕੰਮ ਇਹਨਾਂ ਦਾ ਕੰਮ ਸਾਰਾ ਗੁਰਮਤਿ ਤੋਂ ਉਲਟਾ ਹੈ ਨਰਗਾ ਪੈਦਾ ਜਾਇ ਸੀ ਹਰ ਗੱਲ ਦਾ ਜਵਾਬ ਗੁਰਬਾਣੀ 'ਚ ਹੈ ਜਿੱਥੋਂ ਮਰਜ਼ੀ ਰਸਤਾ ਪੁੱਛ ਲੋ ਜਿਹੜੀ ਮਰਜ਼ੀ ਗੱਲ ਪੁੱਛ ਲੋ ਇਹ ਹੈ ਸਭ ਹਰ ਗੱਲ ਦਾ ਜਵਾਬ ਕੀਤਾ ਲੋੜੀ ਹੈ ਕੱਪ ਤੋਂ ਹਰ ਪੈ ਆਖੀ ਦਾ ਮਤਲਬ ਹਰ ਚੀਜ਼ ਹੈ ਇੱਥੇ ਪਰ ਅਸੀਂ ਇਹ ਗੁਰਬਾਣੀ ਦਾ ਵਾਸਤਾ ਹੀ ਨਹੀਂ ਰੱਖਿਆ ਇਹ ਤਾਂ ਮੂਰੇ ਤਾਂ ਰੱਖਿਆ ਚੜਾਵੇ ਵਾਸਤੇ ਗੁਰੂ ਆਂ ਥੋੜੀ ਲਿਖਿਆ ਸੀ ਉੱਤੇ ਵੀ ਅਸੀਂ ਗੱਲ ਲਈ ਹੈ ਗੁਰੂ ਦਾ ਸਾਨੂੰ ਚਾਹੀਦਾ ਸੀ ਚੜਾਵੇ ਵਾਸਤੇ ਸਾਡਾ ਮਸਲਾ ਹੱਲ ਹੋ ਗਿਆ ਕਰਾਂਗੇ ਅਸੀਂ ਆਪਣੀ ਮਰਜ਼ੀ ਐ ਜੇ ਗੁਰੂ ਚਾਹੀਦਾ ਸੀ ਜਿਹੜਾ ਦਖਲ ਨਾ ਦੇਵੇ ਸਾਡੇ ਦਖਲ ਕੋਈ ਨਹੀਂ ਦਿੰਦਾ ਹੈ ਪੜੋ ਮੰਨੋ ਨਾ ਮੰਨੋ ਇਹ ਕਿਹੜਾ ਕਹਿੰਦਾ ਜ਼ਰੂਰ ਮੰਨੋ ਉਹ ਜਦੋਂ ਸੀਗੇ ਡਾਂਗ ਵਾਲੇ ਜਦੋਂ ਕਹਿੰਦੇ ਨੇ ਮੰਨੋ ਉਹਦੇ ਦੋਏ ਬਣਾ ਦੇ ਇੱਥੇ ਵੀ ਬਲੈਕਮੇਲ ਕੀਤਾ ਬਹੁਤ ਵੱਡੀ ਬਲੈਕਮੇਲ ਕੀਤੀ ਹੈ ਸ਼ਬਦ ਗੁਰੂ ਨਾਨਕ ਦਾ ਗੁਰੂ ਹੈ ਨਾਨਕ ਦਾ ਗੁਰੂ ਹੈ ਸਤਾਰੂ ਨੂੰ ਨਾਨਕ ਨੇ ਕਿਹਾ ਸ਼ਬਦ ਗੁਰੂ ਕਿਹਦਾ ਗੁਰੂ ਨਾਨਕ ਦਾ ਜੇ ਇਹ ਸ਼ਬਦ ਗੁਰੂ ਹੈ ਫਿਰ ਨਾਨਕ ਦਾ ਗੁਰੂ ਹੈ ਸਾਡਾ ਤਾਂ ਹੈ ਨਹੀਂ ਫਿਰ ਨਾਨਕ ਨੇ ਗੁਰਿਆਈ ਇਹਨੂੰ ਕਿਵੇਂ ਦੇਤੀ ਇਹ ਤਾਂ ਨਾਨਕ ਦਾ ਗੁਰੂ ਸੀ ਤਾਂ ਸੁਭਾਸ਼ਾ ਦੇ ਗੁਰਿਆਈ ਜੋ ਅਸੀਂ ਤੁਸੀਂ ਪਹਿਲਾਂ ਨਾਨਕ ਕਹਿੰਦਾ ਮੇਰਾ ਗੁਰੂ ਹੈ ਦਸਵੇਂ ਜਨਮ ਜਾ ਕੇ ਨਾਨਕ ਨੂੰ ਗੁਰਿਆਈ ਦਿੰਦਾ ਫਿਰ ਛੋਟਾ ਹੋ ਗਿਆ ਗੁਰਿਆਈ ਘਟ ਗਈ ਸੀ ਫਿਰ ਤੇ ਸ਼ਬਦ ਕਮਜ਼ੋਰ ਹੋ ਗਿਆ ਸੀ ਆਦਮੀ ਮਜ਼ਬੂਤ ਹੋ ਗਿਆ ਸ਼ਬਦ ਕਮਜ਼ੋਰ ਹੋ ਗਿਆ ਫਿਰ ਪੁਰਾਣਾ ਹੋ ਗਿਆ ਨਾ ਸ਼ਬਦ ਥੋੜਾ ਇੰਨਾ ਕਮਜ਼ੋਰ ਹੋ ਗਿਆ ਸਾਡਾ ਗੁਰੂ ਰਹਿ ਗਿਆ ਕਿ ਐਡੇ ਬੁਰੀ ਤਰ੍ਹਾਂ ਨਾਲ ਫਸੇ ਨੇ ਇਹਨਾਂ ਕੋਲ ਤੇ ਜਵਾਬ ਹੈ ਕੋਈ ਨਹੀਂ ਹੈ ਕਿਹੜੇ ਪੱਖੋਂ ਨਾ ਉਹ ਕਿਹੜਾ ਜਵਾਬ ਹੈ ਜਦੋਂ ਆਦਮੀ ਅੰਨਾ ਬੋੜਾ ਹੋ ਜਵੇ ਨਾ ਮਾਇਆ ਧਾਰੀ ਫਿਰ ਉਹ ਕੀ ਕੀ ਕਰ ਬੈਂਦਾ ਉਹਨੂੰ ਪਤਾ ਹੀ ਨਹੀਂ ਹੁੰਦਾ ਕੁਝ ਮਾਇਆ ਧਾਰੀ ਤੰਨਾ ਅਤ ਅੰਨੇ ਬੋਲੇ ਹੋ ਕੇ ਇਹਨਾਂ ਨੇ ਜੋ ਕੁਝ ਕੀਤਾ ਸੀ ਐਸ ਤਰੀਕੇ ਨਾਲ ਉਲਝ ਗਏ ਇਹਨਾਂ ਕੋ ਜਵਾਬ ਕਿਤੋਂ ਕੁਝ ਹੈ ਹੀ ਨਹੀਂ ਕਿਸੇ ਪੱਖ ਤੋਂ ਕੋਈ ਜਵਾਬ ਨਹੀਂ ਕੁੱਟਾ ਲੋਕ ਹਾਸਾ ਕਰਨਗੇ ਨਾ ਹਾਸਾ ਮਜ਼ਾਕ ਕਿਉਂਕਿ ਅਸਾਰਾ ਸੱਚ ਤਾਂ ਉੱਤੇ ਪੈ ਜਾਣਾ ਜੋ ਕੁਝ ਇਹਨਾਂ ਨੇ ਕੀਤਾ ਪਿੱਛੇ 25 ਤੋਂ ਲੈ ਕੇ ਜੋ ਇਹਨਾਂ ਦੇ ਕਪਟ ਤੇ ਸਾਰੇ ਹੀ ਬਾਹਰ ਆ ਜਾਣ ਜਦੋਂ ਤੋਂ ਇਹ ਲਹਿਰ ਚੱਲੀ ਹੈ ਕਪਟ ਇਹਨਾਂ ਦੇ ਜੱਟ ਹੋਈ ਉੱਤਰ ਹੈ ਖਾਲਸਾਨੀਆਂ ਦਾ ਨਾ ਰਿਹਾ ਉਹਨਾਂ ਨੇ ਸਾਥ ਦਿੱਤਾ ਕਿਸੇ ਦਾ ਵੀ ਨਾ ਗੁਰਦੁਆਰਾ ਲਹਿਰ ਚ ਨਾ ਰਹੇ ਨੇ ਨਾ ਤੇ ਕਿਸੇ ਦੇ ਨਾ ਜਦੋਂ ਰਾਜ ਅੰਗਰੇਜ਼ਾਂ ਦਾ ਗਿਆ ਆਜ਼ਾਦ ਰਹੇ ਨੇ ਉਹ ਪਰੇ ਹੀ ਰਹੇ ਨੇ ਇੱਕ ਵਾਰ ਗਲਤੀ ਕੀਤੀ ਉਹਨਾਂ ਨੇ ਰਣਜੀਤ ਸਿੰਘ ਨੂੰ ਰਾਜ ਦੌਣ ਮਿਸਲਾ ਬਣਾਉਣ ਜਿਹੜੀ ਗਲਤੀ ਕੀਤੀ ਹੈ ਉਸ ਗਲਤੀ ਨੇ ਐਸੇ ਪੈਰ ਜਾਣੇ ਉਹ ਕਹਿੰਦੇ ਸਾਖਤਾਨਾ ਤੇ ਰਾਜ ਜਿਹੜਾ ਗੱਲ ਕਰਦਾ ਤੇ ਨੇੜੇ ਨਹੀਂ ਜਾਣਾ ਤੇ ਦੂਰ ਜਾਣਾ ਦੂਰ ਹੋ ਜਾਈਏ ਭਾਵ ਸਾਖਤ ਨੇ ਸਾਰੇ ਰਾਜ ਦੀ ਗੱਲ ਕਰਨ ਵਾਲੇ ਮਾਇਆ ਤਾਰੀ ਸਾਖਤ ਨੇ ਤੇ ਦੂਰ ਰਹੋ ਆ ਪਾਣੀ ਪੀ ਕੇ ਰੂਣ ਵਾਲਾ ਹੀ ਸਾਰ ਲੋ ਰੋਟੀ ਚਾਹੇ ਨਾ ਹੀ ਮਿਲੇ ਪਰ ਇਹਨਾਂ ਦੇ ਦੂਰ ਰਹੋ ਜੇ ਬਚੜ ਉਹ ਇਹਨਾਂ ਦੇ ਦੂਰ ਹੀ ਰਹਿੰਦੇ ਨੇ ਤੇ ਗੁਰੂ ਦੇ ਨੇੜੇ ਰਹਿਣਾ ਤਾਂ ਇਹਨਾਂ ਦੇ ਦੂਰ ਰਹੋ ਜੇ ਇਹਨਾਂ ਦੇ ਨੇੜੇ ਜਾਣਾ ਫਿਰ ਇਹਨਾਂ ਦੇ ਗੁਰੂ ਤੋਂ ਦੂਰ ਹੋ ਜਾਓਗੇ